ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ ਸੋ ਭਰਿਆ ਜੀਵਣਾ ਤਾਂ ਵੀ ਤਨ ਹੋਸੀ ਖੇ ਵੀ ਤਨ ਹੋਸੀ ਖੇ ਥੋੜਾ ਬਹੁਤਾ ਤਾਂ ਆ ਗਿਆ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ ਸ਼ੇਖ ਫਰੀਦ ਕਹਿੰਦਾ ਵੇ ਬੁੱਢਾ ਹੋ ਗਿਆ ਹੁਣ ਤਾਂ ਸਰੀਰ ਸ਼ੇਖ ਫਰੀਦ ਤਾਂ ਬੁੱਢਾ ਹੋਇਆ ਦੀ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ ਕੰਬਣ ਲੱਗੀ ਦੇ ਜੇ 100 ਵਰਿਆ ਜੀਵਣਾ ਭੀ ਤਨ ਹੋਸੀ ਖੇ ਭਈ 100 ਵਰਿਆਂ ਤੱਕ ਵੀ ਜੇ ਜਿਉਂਦੇ ਰਹੀਏ ਫੇਰ ਵੀ ਸਰੀਰ ਦੀ ਤਾਂ ਖੇ ਹੋਣੀ ਹੋਣੀ ਵੀ 100 ਵਰਿਆਂ ਜੀਵਣਾ ਭੀ ਤਨ ਜੇ 100 ਵਰਿਆਂ ਜੀਵਣਾ ਭੀ ਤਨ ਹੋਣੀ ਹੋਣੀ ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ ਕੋਈ ਕਹੇ ਹੁਣ ਮੈਂ ਬੁੜਾ ਹੋ ਗਿਆ ਜੀ ਹੁਣ ਆ ਹੋ ਗਿਆ ਬਹੁਤ ਸਾਰੇ ਚਿੰਤਾ ਕਰੀ ਜਾਂਦੇ ਨੇ ਹੁਣ ਤਾਂ ਵੇ ਉਹ ਨਹੀਂ ਹੁੰਦਾ ਹੁਣ ਤਾਂ ਉਹ ਨਹੀਂ ਹੁੰਦਾ ਫਿਰ ਯਾਦ ਕਰੀ ਜਾਂਦਾ ਜਵਾਨੀ ਇਹ ਜੀ ਹੁੰਦੀ ਸੀ ਫਲਾਣਾ ਹੁੰਦਾ ਇਹਦੇ ਹੁੰਦਾ ਸੀ ਵੀ ਇਹੀ ਕੁਝ ਰਹਿ ਗਿਆ ਹੋਰ ਕੁਝ ਸਿੱਖਿਆ ਨਹੀਂ ਸਾਰੀ ਜ਼ਿੰਦਗੀ ਚ ਪਿੱਛੇ ਨੂੰ ਮੁੜਨਾ ਚਾਹੁੰਦੇ ਨੇ ਉਹ ਸਾਡੇ ਖੂਹ ਹੁੰਦੇ ਸੀ ਉੱਥੇ ਐਂ ਕਰਦੇ ਸੀ ਉੱਥੇ ਖੇਡਦੇ ਵੀ ਤੁਸੀਂ ਪਿੱਛੇ ਨੂੰ ਝਾਕਦੇ ਹੋ ਗਾਂ ਨੂੰ ਝਾਕੋ ਗਾਂ ਨੂੰ ਨਹੀਂ ਝਾਕਦੇ ਗਾਹਾਂ ਜਾ ਮੂੰਹ ਪਾਲਣ ਡੇਪਣ ਜਾ ਕੇ ਪਿੱਛੇ ਨੂੰ ਝਾਕਦੇ ਨਿਆਣਿਆਂ ਨੂੰ ਸਿਖਾਉਂਦੇ ਰਹੇ ਨੇ ਕਿ ਅੱਗੇ ਦੇਖ ਕੇ ਚਲੀਦਾ ਆ ਪਿੱਛੇ ਨੂੰ ਦੇਖ ਰਹੇ ਨੇ ਬੱਚਿਆਂ ਨੂੰ ਇਹ ਸਿੱਖਿਆ ਦਿੰਨੇ ਵੀ ਅੱਗੇ ਦੇਖ ਕੇ ਚੱਲੀਦਾ ਆਪ ਪਿਛੇ ਨੂੰ ਦੇਖ ਰਹੇ ਨੇ ਬਈ ਜਿਨ੍ਹਾਂ ਦੇ ਟੀਚਰ ਇਹ ਜੇ ਹੁਣ ਉਹ ਵਾਲਿਆਂ ਜੋ ਹਜੇ ਕੁਝੇ ਹੋਣਾ ਨੇ ਹੋਰ ਕਹੇ ਕੀ ਹੁਣ ਉਹਨਾਂ ਦੀ ਔਲਾਦ ਹੋ ਜੀ ਹੁਣ ਜਿਹੜੇ ਆਪ ਪਿਛੇ ਨੂੰ ਦੇਖਦੇ ਨੇ ਬੱਚਿਆਂ ਨੂੰ ਕਹਿੰਦੇ ਨੇ ਅੱਗੇ ਨੂੰ ਦੇਖੋ ਉਹਨਾਂ ਦੀ ਗੱਲ ਦਾ ਅਸਰ ਕੀ ਹੋਣਾ ਕੀ ਉਹਨਾਂ ਨੇ ਸਿੱਖਿਆ ਦੇ ਦੇਣੀ ਹਾਂਜੀ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ ਸੌਵਰਿਆਂ ਜੀਵਣਾ ਭੀ ਤਨ ਹੋਸੀ ਖੇ ਉਹ ਜੇ ਸੌਵਰਿਆਂ ਤੱਕ ਵੀ ਜਿਵੇਂ ਫਿਰ ਕਿਹੜਾ ਕੋਈ ਰੱਜ ਜੂਗਾ ਰੱਜ ਨਾ ਕੋਈ ਜੀਵਿਆ ਇਹ ਤਾਂ ਖੇ ਹੋਣੀ ਹੈ ਫਰੀਦ ਕਹਿੰਦਾ ਇਹਦੀ ਚਿੰਤਾ ਨਹੀਂ ਕਰੀਦੀ ਤੁਸੀਂ 100 ਬਰੇ ਦੇ ਵਿੱਚ ਕਮਾਇਆ ਹੁਣ ਤੇ ਕੀ ਕਮਾਇਆ ਜੇ ਹੁਣ ਤੇ ਗੋਇਆ ਜਾਂ ਕੁਝ 10-20 ਸਾਲ ਜੋਰ ਗੋਵਾਂਗੇ ਉਹ ਕਹਿੰਦਾ ਜੂਆ ਖੇਡਦਾ ਕਹਿੰਦਾ ਕੀ ਜਿੱਤਿਆ ਕਹਿੰਦਾ ਵੀ ਹਾਰਦਾ ਹੀ ਆਇਆ ਕਹਿੰਦਾ ਬੰਦ ਕਰ ਦੇ ਇੱਥੇ ਕਹਿੰਦਾ ਕਿਉਂ ਹੋਰ ਹਾਰੇਗਾ ਅੱਜ ਤੇਰੀ ਹਾਰੇ ਹੈ ਇਹ ਬੰਦ ਕਰ ਦੇ ਇੱਥੇ ਤੂੰ ਜਿਹੜਾ ਸੋਚਦਾ ਮੈਂ ਜਿੱਤ ਜੂਗਾ ਹੋਰ ਹਾਰੇਗਾ ਅੱਜ ਤੇਰੀ ਹਾਰ ਹੈ ਜਦੋਂ ਖੇਡ ਤੇ ਛੇਤੀਓ ਬਹੁਤੀ ਲੰਬੀ ਨਹੀਂ ਫਿਰ ਉਮਰ ਦੀ ਆਸ ਕਰੀ ਦੀ ਜਿੱਥੇ ਹਾਰਦਾ ਹੋਵੇ ਜੂਗਾ ਹੋਰ ਹਾਰ ਜੂਗਾ ਉਹ ਨੁਕਸਾਨ ਹੋਊਗਾ ਪਰ ਜੋਹਾਰੀ ਨੂੰ ਹੁੰਦਾ ਮੈਨੂੰ ਮੋੜ ਪੈ ਜੂ ਸਾਰੇ ਉੱਤੇ ਹੈ ਹਾਂਜੀ ਜੇ ਸੋ ਬਰਿਆ ਜੀਵਣਾ ਪੀ ਤਨ ਹੋਸੀ ਖੇ ਤਾਂ ਵੀ ਦੰਦੀ ਤਾਂ ਖਈ ਹੋਣੀ ਆ ਹਾਂਜੀ